ਸੁਖ ਜੀ ਰਾਜਾ ਪ੍ਰੀਛਿਤ ਪੈ ਕਹਤ ਹੈ ਸੋਈਆ ਕਾਵਿਦ ਗਾਵਤ ਹੈ ਗੁਣ ਬੇਦ ਸੁਨੋ ਤੂੰ ਤੇ ਸੁਖਿਓ ਜੀ ਆਈ ਤਿਆਗ ਸਵੈ ਬੁਨ ਤਾਮ ਕੈ ਲਾਲਜ ਸਿਆਮ ਭਨੈ ਪ੍ਰਭ ਕੀ ਜਸਤਾਈ ਇਉ ਗੁਣ ਗਾਵਤ ਬੇ ਸੁਨੋ ਤੁਮ ਰੰਗ ਨਾ ਰੂਪ ਲਖਿਓ ਕਛ ਜਾਈ ਇਉ ਸੁਖ ਬੈਨ ਕਹੈ ਨਿਰਭਸੋ ਨਿਰਭਸਾਤ ਦੇ ਆਪਣੇ ਠਾਰਾਈ ਰੰਗ ਨਾ ਰੇਖ ਅਪੇਖ ਸਦਾ ਪ੍ਰਭ ਅੰਤ ਨਾ ਆਵਤ ਹੈ ਜੋ ਬਤਈਐ ਚੌਧੂ ਲੋਕਨ ਮੈਂ ਜੇ ਕੋ ਦਿਨ ਰਹਿਣ ਸਦਾ ਜਸ ਕੇਵਲ ਗਈਐ ਗਿਆਨ ਵਿਖੈ ਧਿਆਨ ਵਿਖੈ ਇਸਨਾਨ ਵਿਖੈ ਰਸ ਮੈਂ ਚਿਤ ਕਈਐ ਵੇਦ ਜਪੈ ਜੇ ਕੋ ਤਿਹ ਜਾਪ ਸਦਾ ਕਰੀਐ ਨਿਰਭਉ ਸੁਨ ਲਈਐ ਜਾਹੇ ਕੀ ਦੇਹ ਸਦਾ ਗੁਣ ਗਾਵਤ ਸਿਆਮ ਜੂ ਕੇ ਰਸ ਕੇ ਸੰਗ ਭੀਨੀ ਤਾਹੇ ਪਿਤਾ ਹਮਰੇ ਸੰਗ ਬਾਤ ਕਹੀ ਤਿਹ ਤੇ ਹਮ ਹੂੰ ਸੁਨ ਲੀਨੀ ਜਾਪ ਜਪੈ ਸਭ ਹੀ ਹਰ ਕੋ ਸੋ ਜਪੈ ਨਹਿ ਹੈ ਜਿਹ ਕੀ ਮਤ ਨੀ ਤਾਹੇ ਸਦਾ ਰੁਚ ਸੋ ਜਪਿਐ ਨਿਰਭਕੋ ਸੁਖ ਦੇਵੇ ਹੈ ਮਤ ਦੀਨੀ ਸੋਇਆ ਕਸ਼ਟ ਕੀਏ ਜੋ ਨਾ ਆਵਤ ਹੈ ਕਰ ਸੀਸ ਜਟਾ ਤਰੇ ਹਾਥ ਨਾ ਆਵੈ ਵਿਦਿਆ ਪੜੇ ਨਾ ਕੜੇ ਤਪ ਸੋ ਅਰ ਜੋ ਦ੍ਰਿਗ ਮੂੰਦ ਕੋ ਗੁਣ ਗਾਵੈ ਬੀਨ ਬਜਾਏ ਸੋ ਨਿਰਤ ਦਿਖਾਏ ਬਤਾਏ ਭਲੇ ਹਰ ਲੋਕ ਰਝਾਵੈ ਪ੍ਰੇਮ ਬਿਨਾ ਕਰਮੋ ਨਹੀਂ ਆਵਤ ਬ੍ਰਹਮੂ ਸੋ ਜੇ ਭੇਦ ਨ ਪਾਵੈ ਖੋਜ ਰਹੇ ਰਵ ਸੇ ਸਸ ਸੇ ਤਿਹ ਕੋ ਤਿਹ ਕੋ ਕਛ ਅੰਤ ਨ ਆਇਓ ਰੁਦਰ ਤੇ ਪਾਰ ਨਾ ਪਈਐ ਜਾਏ ਕੋ ਭੇਦ ਸਕੈ ਨਹ ਭੇਦ ਬਤਾਇਓ ਨਾਰਦ ਤੂੰਬਰ ਲੈ ਕਰ ਬੀਨ ਭਲੇ ਬਿਦ ਸੋ ਹਰ ਕੋ ਗੁਣ ਗਾਇਓ ਸਿਆਮ ਪਨੈ ਬਿਨ ਪ੍ਰੇਮ ਕੀਏ ਬ੍ਰਿਜ ਨਾਇਕ ਸੋ ਬ੍ਰਿਜ ਨਾਇਕ ਪਾਇਓ ਦੋਹਰਾ ਜਬ ਨਿਰਭ ਸੋ ਸੁਖ ਜੋ ਕਹਿਓ ਤਬ ਨਿਰਭ ਸੁਖ ਕੇ ਸਾਥ ਹਰ ਜਨ ਦੁਖੀ ਸੁਖੀ ਸੋ ਸੇਵ ਰਹਿ ਸੋ ਕਹੋ ਮੋਹਿ ਗਾਥ ਚੌਵੀ ਜਬ ਸੁਖ ਸੋ ਨਿਰਭ ਜਾਵਿਦ ਕਹਿਓ ਦੀਬੋ ਤਬ ਸੁਖ ਉਤਰ ਹੋ ਇਹ ਜੁਧਿਸ਼ਟਰ ਕਹਿ ਜੀ ਆਇਓ ਹਰ ਪੁੱਛਿਓ ਹਰ ਪੇ ਸੁਨਾਇਓ ਸੁਖ ਬਾਜ ਦੋਹਰਾ ਸੋਨ ਭੂਪਤ ਜਾ ਜਗਤ ਮੈਂ ਦੁਖੀ ਰਾਤ ਅਰ ਸੰਤ ਅੰਤ ਲਾਹ ਹੈ ਮੁਕਤ ਫਲ ਪਾਵਤ ਹੈ ਭਗਵੰਤ ਸੋਲਠਾ ਰੁਦਰ ਭਗਤ ਜਗ ਮਾਹੇ ਸੁਖ ਕੇ ਦਿਵਸ ਸਦਾ ਭਰੈ ਮਰ ਫਿਰ ਆਵੇ ਜਾਹੇ ਪਾਲ ਕਛ ਲੈ ਨਾ ਮੁਕਤ ਕੋ ਸਵਈਆ ਸੁਣ ਲੈ ਪਸ ਮੰਗ ਦੈ ਤੋ ਤੇ ਨਾਰਦ ਤੇ ਜਭੀ ਸੁਨ ਪਾਇਓ ਰੁਦਰ ਕੀ ਸੇਵ ਕਰੀ ਰੁਜ ਸੋ ਬਹੁਤੇ ਦਿਨ ਰੁਦਰੈ ਕੋ ਰਜਵਾਇਓ ਆਪਣੇ ਮਾਸੈ ਕਾਟ ਕੈ ਆਗ ਮੈਂ ਹੋਮ ਕਰਿਓ ਨ ਰਤੀਕ ਡਰਾਇਓ ਹਾਤ ਤਰੋ ਜੇ ਕੇ ਸਿਰ ਪੈ ਤੇ ਛਾਰ ਉਡੈ ਸੋਇ ਹੈ ਭਰ ਪਾਇਓ ਤਵਈਆ ਹਾਥ ਰੋਜੇ ਜੇ ਕੈ ਸਿਰ ਪੈ ਤੇ ਛਾਰ ਉਡੈ ਜਭੀ ਬਰ ਪਾਇਓ ਰੁਦਰ ਹੀ ਕਉ ਪ੍ਰਥਮੈ ਹੱਥ ਕੈ ਜੜ ਚਾਹਤ ਤਿਉ ਤਿਹ ਤ੍ਰੀਏ ਛਿਨਾਇਓ ਰੁਦਰ ਭਜੋ ਤਵ ਆਏ ਹੈ ਸਿਆਮ ਜੂ ਆਏ ਕੈ ਸੋ ਛਲ ਸੋ ਜਰਵਾਇਓ ਭੂਪ ਕਹੋ ਬੜੋ ਸੋ ਤੁਮ ਹੀ ਕੇ ਬੜੋ ਹਰ ਹੈ ਜਿਹ ਤਾਹੇ ਬਚਾਇਓ ਇਤ ਸ੍ਰੀ ਬਜਿੱਤਰ ਨਾਟ ਗ੍ਰੰਥੇ ਕ੍ਰਿਸ਼ਨ ਅਵਤਾਰੇ ਪਸਮਾਂਗਦ ਦੈਤ ਬਧਾ ਅਥ ਪ੍ਰੇਗ ਲਤਾ ਕੋ ਪ੍ਰਸੰਗ ਕਥਨੰ ਸੁਈਆ ਬੈਠੇ ਬਤੇਰਿਕ ਸਾ ਤਹਾਂ ਇਕਠੇ ਤਿਮ ਕੇ ਜੀ ਮੈਂ ਅਸ ਆਇਓ ਰੁਦਰ ਭਲੋ ਬ੍ਰਹਮਾ ਕਿਦੋ ਬਿਸ਼ਨ ਜੋ ਪੈ ਪ੍ਰਥਮੈ ਜੇ ਕੋ ਠਹਰਾਇਓ ਤੀਨੋ ਅਨੰਤ ਹੈ ਅੰਤ ਕਛੂ ਨਹਿ ਹੈ ਇਨ ਕੋ ਕਿਨਹੂ ਨਹੀਂ ਪਾਇਓ ਪੇਦ ਲਹੋ ਇਨ ਕੋ ਤਿਨ ਮੈਂ ਪ੍ਰਿਗ ਬੈਠੋ ਤੋ ਸੋ ਦੇਖਨ ਧਾਇਓ ਸੋਈਆ ਰੁਦਰ ਕੇ ਤਾਮ ਗਇਓ ਕਹਿਓ ਤੂੰ ਜੀਵ ਹਨੋ ਤੇ ਸੂਲ ਸੰਭਾਰਿਓ ਗਇਓ ਚਤੁਰਾਨਨ ਕੇ ਚਲ ਕੈ ਇਹ ਭੇਦ ਰਹਿ ਇਹ ਜਾਨ ਨਾ ਪਾਰਿਓ ਵਿਸ਼ਨ ਕੇ ਲੋਗ ਗਇਓ ਸੁਖ ਸੋਵਤ ਕੋ ਪਰਿਓ ਰਿਖ ਲਾਤਹਿ ਮਾਰਿਓ ਕੋਪ ਕਿਓ ਨਾ ਗਹਿ ਰਿਖ ਪਾਏ ਸ੍ਰੀ ਪਦ ਸ੍ਰੀ ਬ੍ਰਿਜਨਾਥ ਵਿਚਾਰਿਓ ਵਿਸ਼ਨ ਬਾਜ ਪ੍ਰੇਕ ਸੋ ਸਵਈਆ ਪਾਏ ਕੋ ਘਾਇ ਰਹਿਓ ਸਹਿ ਕੈ ਹਸ ਕੈ ਦਿਜ ਸੋ ਇਹ ਪਾਂਤ ਉਚਾਰਿਓ ਬੱਜਰ ਸਮਾਨ ਹਿਰਦੈ ਹਮਰੋ ਲਗ ਪਾਏ ਦੁਖਿਓ ਹੋਏ ਹੈ ਤੋਹਿ ਮਾਰਿਓ ਮੰਗਤ ਹੋ ਇਕ ਜੋ ਤੁਮ ਦਿਓ ਜੋ ਪੈ ਛਿਮਕੈ ਅਪਰਾਧ ਹਮਾਰਿਓ ਤਗ ਰੂਪ ਤਰੋ ਜਗ ਹੋ ਤੋ ਸਦਾ ਰਹਿ ਪਾਏ ਕੋ ਚਿਹਨ ਤੁਹਾਰਿਓ ਸੋਈਆ ਯੋ ਜੋ ਮੈਨ ਕੈ ਜਨਨੰਦਨ ਤਉ ਰਿਖ ਚਿਤ ਬਿਖੈ ਸੁਖ ਪਾਇਓ ਕਹਿ ਕਹਿ ਪ੍ਰਣਾਮ ਕਨੇ ਪ੍ਰਭ ਕੋ ਪੁਨੇ ਆਪਣੇ ਆਸਰਮ ਮੈਂ ਫਿਰ ਆਇਓ ਰੁਦਰ ਕੋ ਬ੍ਰਹਮ ਕੋ ਬਿਸਰ ਕਥਾਨ ਕੋ ਭੇਦ ਸਵੈ ਇਨ ਕੋ ਸਮਝਾਇਓ ਸਿਆਮ ਕੋ ਜਾਪ ਜਪੈ ਸਭ ਹੀ ਹਮ ਸ੍ਰੀ ਬ੍ਰਿਜਨਾਥ ਸਹੀ ਪ੍ਰਭ ਪਾਇਓ ਸਵਈਆ ਜਾਪ ਕੀਓ ਸਭ ਹੀ ਹਰ ਕੋ ਜਬ ਜੋ ਪ੍ਰਗ ਆਏ ਕਹਿ ਬਾਤ ਸੁਨਾਈ ਹੈਰੇ ਅਨੰਤ ਕਹਿਓ ਕਰੁਣਾ ਨਿਜ ਭੇਜ ਸਕੈ ਨਹੀਂ ਜਾਹੇ ਬਤਾਈ ਕ੍ਰੋਧੀ ਹੈ ਰੁਦਰ ਗਰੇ ਰੁਨ ਮਾਰ ਕੋ ਡਾਰ ਕਹਿ ਬੈਠੋ ਹੈ ਡਿੰਬ ਜਨਾਈ ਤਾਏ ਜਪੋ ਨਾ ਜਪੋ ਹਰ ਕੋ ਪ੍ਰਭ ਸ੍ਰੀ ਬ੍ਰਿਜਨਾਸਈ ਠਹਰਾਈ ਸਵਈਆ ਜਾਪ ਜਪਿਓ ਸਭ ਹਰ ਕੋ ਜਪਿਓ ਪ੍ਰਗਿਆਨ ਲਿਖੋ ਸਮਝਾਇਓ ਜਿਉ ਜਗ ਭੂਤ ਤਿਨ ਮਾਨਤ ਤੈ ਸੋਈ ਲੈ ਇਕ ਰੁਦਰ ਬਨਾਇਓ ਕੋ ਬ੍ਰਹਮਾ ਕਰ ਮਾਲਾ ਲੀਏ ਜਪ ਤਾ ਕੋ ਕਰੈ ਤਿਨ ਕੋ ਨਹਿ ਪਾਇਓ ਸ੍ਰੀ ਬ੍ਰਿਜਨਾਥ ਕੋ ਧਿਆਨ ਤਰੋ ਸੋ ਧਰਿਓ ਤਿਨ ਔਰ ਸਭੈ ਬਿਸਰਾਇਓ ਇਤ ਸ੍ਰੀ ਦਸਮ ਸਕੰਦ ਪੁਰਾਣੇ ਵਿਚਿਤ੍ਰ ਨਾਟਕ ਗ੍ਰੰਥੇ ਕ੍ਰਿਸ਼ਨ ਅਵਤਾਰੇ ਲਤਾ ਪ੍ਰਸੰਗ ਵਰਣਨ ਨਾਮ ਧਿਆਏ ਪਾਰਥ ਦਿਜ ਕੇਨ ਵਿਤ ਜਿਖਾ ਸਾਜ ਆਪ ਜਲਨ ਲਗਾ ਚਉਪੀ ਇਕ ਦਿਜ ਹਤੋ ਸੋ ਹਰਿ ਘਰ ਆਇਓ ਚਿਤ ਬਿਤ ਤੇ ਅਦ ਸੋਗ ਜਨਾਇਓ ਮੇਰੇ ਸੁਤ ਸਭ ਹੀ ਜਮ ਮਾਰੇ ਪ੍ਰਭ ਜਾ ਜਗ ਜੀਤ ਤੁਹਾਰੇ ਸਵਈਆ ਦੇਖ ਵਿਰਲਾਪ ਤਵੈ ਤਿਜ ਪਾਰਥ ਤਉ ਸਮੈ ਅਤਿ ਔਜ ਜਨਾਇਓ ਰਾਖੋ ਹੋ ਨਹਿ ਰਾਖੇ ਗਏ ਤਬ ਲੱਜਤ ਵੈ ਜਰਬੋ ਜੀ ਆਇਓ ਸ੍ਰੀ ਬ੍ਰਿਜਨਾ ਤਵੈ ਤੇ ਪੈ ਚਲ ਆਪਤ ਪਇਓ ਹਟ ਤੇ ਸਮਝਾਇਓ ਤਾਹੀ ਕੋ ਲੈ ਸੰਗ ਆਪ ਰੂੜ ਤਵੈ ਰਥ ਪੈ ਤਿਨ ਓਰ ਸਿਧਾਇਓ ਗਇਓ ਹਰ ਜੀ ਚਲ ਕੈ ਤੇ ਠਾਂ ਧਿਆਰ ਕਨੋ ਜੇ ਦ੍ਰਿਸ਼ਟ ਨਾ ਆਵੇ ਦਵਾਦਸ ਸੂਰ ਚੜੈ ਤੇ ਠਾਂ ਤੋ ਸਵੈ ਤਿਨ ਕੀ ਗਤ ਹੋਐ ਤਮ ਜਾਵੈ ਪਾਰਥ ਤਾਈ ਚੜਿਓ ਰਥ ਪੈ ਡਰਪਾਤ ਪਇਓ ਪ੍ਰਭਿਓ ਸਮਝਾਵੈ ਚਿੰਤ ਕਰੋ ਨਾ ਸੁਦਰਸ਼ਨ ਚੱਕਰ ਦੇ ਪੈ ਜਬ ਹੀ ਹਰ ਮਾਰਗ ਪਾਵੈ ਚੌਬੇ ਜਹਾਂ ਸੇਖ ਸਾਈ ਥੋ ਸੋਇਓ ਅਹ ਆਸਨ ਪਰ ਸਭ ਦੁਖ ਖੋਇਓ ਜਗਿਓ ਸਿਆਮ ਜਬ ਹੀ ਦਰਸਾਇਓ ਆਪਣੇ ਮਨ ਅਤ ਹੀ ਸੁਖ ਪਾਇਓ ਚੌਪਈ ਕਿਹ ਕਾਰਨ ਇਹ ਠਾਂ ਹਰਿ ਆਏ ਹਮ ਜਾਣਤ ਹਮ ਅਬ ਸੁਖ ਪਾਏ ਜਾਣਤ ਦੇ ਬਾਲ ਕੇ ਅਬ ਲੀਜੈ ਇਹ ਘਰੀ ਇਹ ਠਾਂ ਸੁਖ ਦੀਜੈ ਬਿਸਨ ਬਾਜ ਕਾਨ ਸੋ ਚਉਪੀ ਜਬ ਹਰਿ ਕਰ ਦਿਜ ਬਾਲ ਕੇ ਆਏ ਤਬ ਤੇ ਕੋ ਇਹ ਬਚਨ ਸੁਨਾਏ ਜਾ ਜਾਏ ਦਿਜ ਬਾਲ ਕੇ ਦੈ ਹੋ ਬੜੋ ਸੋ ਜਸ ਜਗ ਭੀਤਰ ਲੈ ਹੋ ਤਬ ਹਰ ਨਗਰ ਦਵਾਰ ਕਾ ਆਇਓ ਦਿਜ ਬਾਲ ਕੇ ਦੈ ਅਤਿ ਸੁਖ ਪਾਇਓ ਜਰ ਤਗਨ ਤੇ ਸੰਤ ਬਚਾਏ ਹਿਓ ਪ੍ਰਭ ਜੂ ਸਭ ਸੰਤਨ ਗਾਏ ਇਤ ਸ੍ਰੀ ਬਜਿੱਤਰ ਨਾਟਕ ਗ੍ਰੰਥੇ ਕ੍ਰਿਸ਼ਨ ਅਵਤਾਰੇ ਦੇਜ ਕੋ ਜਮ ਲੋਕ ਦੇ ਸਾਤ ਪੁੱਤਰ ਸੇਖ ਸਾਈ ਤੇ ਲਿਆਏ ਦੇਤ ਪਏ ਧਿਆਏ ਅਥ ਕਾਣ ਜੂ ਜਲ ਵਿਹਾਰ ਤ੍ਰਿਆ ਸੰਗ ਸੁਈਆ ਕੰਚਨ ਕੀ ਜੇ ਦਵਾਰਵਤੀ ਤੇ ਠਾ ਜਬ ਹੀ ਬ੍ਰਿਜ ਪੂਖਨ ਆਇਓ ਲਾਲ ਲਗੇ ਜੇ ਠਾ ਮਨੋ ਬੱਜਰ ਭਲੇ ਬ੍ਰਿਜ ਨਾਇਕ ਬਿਉਤ ਬਨਾਇਓ ਤਾਲ ਕੇ ਬੀਤਰੈ ਜਦ ਨੰਦਨ ਸੋਖ ਸਵੈ ਚਿਤ ਕੋ ਬਿਸਰਾਇਓ ਲੈ ਤ੍ਰਿਆ ਬਾਲਕ ਦੈ ਦਿਜ ਕੋ ਜਬ ਸ੍ਰੀ ਬ੍ਰਿਜਨਾਥ ਵਡੋ ਜਸ ਪਾਇਓ ਸੋਈਆ ਤ੍ਰੀਅਨ ਸੋ ਜਲ ਮੈਂ ਬ੍ਰਿਜਨਾਇਕ ਸਿਆਮ ਪਨੈ ਰੁਸਿਓ ਲਪਟਾਏ ਪ੍ਰੇਮ ਬਢੋਨ ਕੇ ਅਥੀ ਪ੍ਰਭ ਕੇ ਲਗ ਅੰਗ ਅਨੰਗ ਬਢਾਏ ਪ੍ਰੇਮ ਸੋ ਏਕੀ ਹੋਏ ਗਈ ਸੁੰਦਰ ਰੂਪ ਨਿਹਾਰ ਰਹੀ ਉਰਝਾਏ ਪਾਸੀ ਸਾਮ ਜੂ ਰੂਪ ਰਚੀ ਤ੍ਰਿਆ ਹੇ ਰਹੀ ਹਰ ਹਾਥ ਨ ਆਏ ਸਵਈਆ ਰੂਪ ਰਤੀ ਸਭ ਸੁੰਦਰ ਸਿਆਮ ਕੇ ਸਿਆਮ ਭਨੈ ਦਸੂ ਦਿਸ ਦੌਰੈ ਕੁੰਕਮ ਭੇਦ ਲਿਲਾੜ ਦੀਏ ਸੋ ਦੀਏ ਤਿਨ ਉਪਰ ਚੰਦਨ ਖੌਰੈ ਮੈਨ ਕੇ ਬਸ ਪਈ ਸਭ ਭਾਮਨ ਧਾਈ ਫਿਰੈ ਫੁਨ ਧਾਮਨ ਓਰੈ ਐਸੇ ਰਟੈ ਮੁਖ ਤੇ ਹਮ ਕੋ ਤਜ ਹੋ ਬ੍ਰਿਜਨਾਥ ਗਇਓ ਕੇ ਠੌਰੈ ਢੂਟ ਤੇ ਏਕ ਫਿਰੈ ਹਰ ਸੁੰਦਰ ਚਿਤ ਬਿਖੈ ਸਭ ਪਰਮ ਬਢਾਈ ਬੇਖ ਅਨੂਪ ਸਜੇ ਤਨ ਪੈ ਤਿਨ ਬੇਖਨ ਕੋ ਬਰਨਿਓ ਨਹੀਂ ਜਾਈ ਸ਼ੰਕ ਕਰੈ ਨਾ ਰਰੈ ਹਰੀ ਹਰ ਲਾਜੈ ਬੇਚ ਮਨੋ ਤਿਹ ਖਾਈ ਐਸੇ ਕਹੈ ਤਜ ਗਇਓ ਕਿਹ ਠਾਂ ਤੇ ਹੋ ਬ੍ਰਿਜ ਨਾਇਕ ਦਿਓ ਦਿਖਾਈ ਦੋਹਰਾ ਬਹੁਤ ਕਾਲ ਮੁੰਛਤ ਪਈ ਖੇਲ ਤਹਾਰ ਕੇ ਸਾਥ ਮੁੰਛਤ ਹੋਇ ਤਿਨ ਜੋ ਲਖਿਓ ਹਰ ਆਏ ਅਬ ਹਾਥ ਹਰ ਜਨ ਹਰ ਸੰਗ ਮਿਲਤ ਹੈ ਸੁਨਤ ਪ੍ਰੇਮ ਕੀ ਗਾਥ ਜੋ ਡਾਰਿਓ ਮਿਲ ਜਾਤ ਹੈ ਨੀਰ ਨੀਰ ਕੇ ਸਾਥ ਚਉਪਈ ਜਲ ਤੇ ਤਵ ਹਰਿ ਬਾਹਰ ਆਏ ਅੰਗਾ ਸੁੰਦਰ ਬਸਤਰ ਬਨਾਏ ਕਾ ਹੁਕਮਾ ਤੇ ਕੀ ਕਬ ਕਹੈ ਪੇਖਤ ਮੈਂ ਰੀਜ ਕਹਿ ਰਹਿ ਬਸਤਰ ਤ੍ਰੀਨ ਹੂ ਸੁੰਦਰ ਧਰੇ ਦਾਨ ਬਹੁਤ ਵਿਪਰਨ ਕੋ ਕਰੇ ਜੇ ਤੇ ਠਾਂ ਹਰ ਕੇ ਗੁਣ ਗਾਇਓ ਤੇ ਦਾਰਦ ਧਨ ਦੇ ਗਵਾਇਓ ਅਥ ਪ੍ਰੇਮ ਕਥਾ ਕਥਨੰ ਕਬਿਓ ਬਾ ਚਉਪਈ ਹਰ ਕੇ ਸੰਤਕ ਬੜੀ ਸੁਨਾਓ ਤਾਤੇ ਪ੍ਰਭ ਲੋਗਨ ਰਿਜਵਾਉ ਜੋ ਇਹ ਕਥਾ ਤਨਕ ਸੁਨ ਪਾਵੈ ਤਾ ਕੋ ਦੋਖ ਦੂਰ ਹੋਏ ਜਾਵੈ ਸਵਈਆ ਜੈਸੇ ਤ੍ਰਿਣਾ ਵਰਤਿਓ ਅਗ ਕੋ ਸੁਭ ਕਾਸਰ ਕੋ ਬਦ ਜਾ ਮੁਖ ਫਾਰਿਓ ਖੰਡ ਕੀਓ ਸਰ ਕੋ ਗਾ ਕੇ ਸੁਨ ਤੇ ਜੇ ਕੰਸ ਪਛਾਰਿਓ ਸਿੰਧ ਜਰਾਹੂ ਕੋ ਸੈਨ ਮਥਿਓ ਵਰ ਸਤਰਾ ਕੋ ਜਿਹ ਮਾਨੈ ਟਾਰਿਓ ਤਿਉ ਬ੍ਰਿਜ ਨਾਇਕ ਸਾਧਨ ਕੇ ਪੁਨ ਚਾਹਤ ਹੈ ਸਭ ਪਾਪਨ ਟਾਰਿਓ ਸਵਈਆ ਜੋ ਬ੍ਰਿਜ ਨਾਇਕ ਕੇ ਰੁਚ ਸੋ ਕਬ ਸਿਆਮ ਭਨੈ ਫੁਨ ਗੀਤਨ ਗੈ ਹੈ ਚਾਤੁਰਤਾ ਸੰਗ ਜੋ ਹਰ ਕੇ ਜਸ ਬੀਚ ਕਬਿਤਨ ਕੇ ਸੋਵਨੈ ਹੈ ਔਰਨ ਤੇ ਸੁਣ ਜੋ ਚਰਚਾ ਹਰ ਕੀ ਹਰ ਕੇ ਮਨ ਭੀਤਰ ਦੈ ਹੈ ਸੋ ਕਬ ਸਿਆਮ ਪਨੈ ਥਰ ਕੈ ਤਨ ਯਾ ਭਵ ਭੀਤਰ ਫੇਰ ਨੈ ਹੈ ਜੋ ਉਪਮਾ ਬ੍ਰਿਜਨਾਥ ਕੀ ਗਾਏ ਹੈ ਔਰ ਕਬਿਤਨ ਵੀ ਕਰੇਗੇ ਪਾਪਨ ਕੀ ਤਿਉ ਪਾਪ ਕਮੈ ਕਬ ਸਿਆਮ ਪਨੈ ਕਬ ਹੂ ਨਾ ਜਰੈਗੇ ਚਿੰਤ ਸਭੈ ਮਿਟ ਹੈ ਜੋ ਰਹੀ ਛਿਨ ਮੈਂ ਤਿਨ ਕੇ ਅਗ ਬ੍ਰਿੰਦ ਟਰੈਗੇ ਜੇ ਨਰ ਸਿਆਮ ਜੂਕੇ ਪਰਸੇ ਪਗ ਤੇ ਨਰ ਫੇਰ ਨਾ ਦੇਹ ਧਰੈਗੇ ਸੋਈਆ ਜੋ ਬ੍ਰਿਜ ਨਾਇਕ ਕੋ ਰੁਚ ਸੋ ਕਬ ਸਿਆਮ ਭਨੈ ਫੁਨ ਜਾਪ ਜਪੈ ਹੈ ਜੋ ਤਿਹ ਕੇ ਹਿਤ ਕੈ ਮਨ ਮੈਂ ਬਹੁ ਮੰਗਨ ਲੋਗਨ ਕਉ ਧਨ ਦੈ ਹੈ ਜੋ ਤਜ ਕਾਜ ਸਵੇ ਕਰਕੇ ਤਿਹ ਪਾਇਨ ਕੇ ਚਿਤ ਭੀਤਰ ਦੈ ਹੈ ਭੀਤਰ ਤੇ ਅਵਿਆ ਜਗ ਕੇ ਅਗ ਬ੍ਰਿੰਦਨ ਵੀਰ ਵਿਦਾ ਕਰ ਜੈ ਹੈ ਪ੍ਰੇਮ ਕੀਓ ਨਾ ਕੀਓ ਬਹੁਤੋ ਤਬ ਕਸ਼ਟ ਸਹਿਓ ਤਨ ਕਉ ਅਤਿਤਾਇਓ ਕਾਂਸੀ ਮੈਂ ਜਾਏ ਪੜਿਓ ਅਤਹੀ ਬਹੁ ਬੇਦਨ ਕੋ ਕਰ ਸਾਰ ਨਾ ਆਇਓ ਦਾਨ ਦਿਏ ਬਸ ਵੈ ਗਿਓ ਸਿਆਮ ਸਵੈ ਆਪਣੋ ਤੇ ਦਰਬ ਗਵਾਇਓ ਅੰਤਰ ਕੀ ਰੁਚ ਕੈ ਹਰ ਸਿਉ ਜੇ ਹੇਤ ਕੀਓ ਤਿਨਹੂ ਹਰਿ ਪਾਇਓ ਕਾਪਿਓ ਜੋ ਬਕ ਲੋਚਨ ਮੂੰਦ ਕੈ ਬੈਠ ਰਿਓ ਜਗ ਭੇਖ ਦਿਖਾਏ ਮੀਨ ਫਿਰਿਓ ਜਲ ਨਾਥ ਸਦਾ ਤੋ ਕਹਾ ਤਿਹ ਕੇ ਕਰਮੋ ਹਰਿ ਆਏ ਦਾਦਰ ਜੋ ਦਿਨ ਰਹਿਨ ਰਟੈ ਸੋ ਬਿਹੰਗ ਉਡੈ ਤਨ ਪੰਖ ਲਗਾਏ ਸਿਆਮ ਪਨਾਏ ਸੰਤ ਸਵੈ ਬਿਨ ਪ੍ਰੇਮ ਕਹੂੰ ਬ੍ਰਿਜਨਾਥ ਰਿਜਾਏ ਲਾਲਚ ਜੋ ਤਨ ਕੇ ਕਿਨਹੂ ਜੋ ਪੈ ਗਾਏ ਭਲੇ ਪ੍ਰਭ ਗੀਤ ਸੁਨਾਇਓ ਨਾਚ ਨਚਿਓ ਨਾ ਖਚਿਓ ਤਿਹ ਮੈਂ ਹਰ ਲੋਕ ਲੋਕ ਕੋ ਪੈਂਡ ਨਾ ਪਾਇਓ ਹਾਸ ਕਰਿਓ ਜਗ ਮੈਂ ਆਪਣੋ ਸੁਪਨੇ ਹੂਨਾ ਗਿਆਨ ਕੋ ਤਤ ਜਨਾਇਓ ਪ੍ਰੇਮ ਬਿਨਾ ਕਉ ਸ਼ਾਮ ਪਨੈ ਕਰ ਕਾਉ ਕੇ ਮੈਂ ਬ੍ਰਿਜ ਨਾਇਕ ਆਇਓ ਹਾਰ ਚਲੇ ਗ੍ਰਹਿ ਆਪਣੇ ਕਉ ਵਨ ਮੋ ਬਹੁਤੋ ਤਿਨ ਧਿਆਨ ਲਗਾਏ ਸਿੱਧ ਸਮਾਦ ਅਗਾਤ ਕਥਾ ਮੁਨੀ ਖੋਜ ਰਹੇ ਹਰਿ ਹਾਥ ਨ ਆਏ ਸਿਆਮ ਪਨੈ ਸਬੇਦ ਕਤੇ ਬਨ ਸੰਤਨ ਕੇ ਮਤ ਜੋ ਠਾਰਾਏ ਭਾਖਤ ਹੈ ਕਵ ਸੰਤ ਸੁਨੋ ਜੇ ਪ੍ਰੇਮ ਕੀਏ ਤਿਨ ਸ੍ਰੀ ਪਤਿ ਪਾਏ ਸਵਈਆ ਛਤਰੀ ਕੋ ਪੂਤੋ ਬਾਮਨ ਕੋ ਨਹਿ ਕੈ ਤਪ ਆਵਤ ਹੈ ਜੋ ਕਰੋ ਅਰੇ ਔਰ ਜੰਜਾਰ ਜਿਤੋ ਗ੍ਰਹਿ ਕੋ ਤੁਹ ਤਿਆਗ ਕਹਾ ਚਿਤ ਤਾ ਮੈਂ ਧਰੋ ਅਬ ਰੀਤ ਕਹਿ ਦਿਓ ਵਹਿ ਖਮ ਕਉ ਜੋ ਹੋ ਬਿਨਤੀ ਕਰ ਜੋਰ ਕਰੋ ਜਬ ਆਓ ਕੀ ਔਦ ਨਿਦਾਨ ਬਨੈ ਅਤ ਹੀਰਨ ਮੈਂ ਤਬ ਜੂਜ ਮਰੋ ਦੋਹਰਾ ਸਤਰਾ ਸੈ 45 ਮੈਂ ਸਾਵਣ ਸੁਧ ਥਿਤ ਦੀਪ ਨਗਰ ਪਾਵਟਾ ਸੁਭ ਕਰਨ ਜਮਨਾ ਵਹਿ ਸਮੀਪ ਦਸਮ ਕਥਾ ਭਾਗ ਔਦ ਕੀ ਭਾਖਾ ਕਰੀ ਬਨਾਏ ਔਰ ਬਾਸ ਨਾ ਨਾਹੇ ਪ੍ਰਭ ਧਰਮ ਜੁਦ ਕੇ ਚਾਏ ਸਵਈਆ ਤਨ ਜਿਉ ਤੇ ਕੋ ਜਗ ਮੈ ਮੁਖ ਤੇ ਹਰ ਚਿਤ ਮੈ ਜੁਦ ਵਿਚਾਰੈ ਦੇਹ ਅਨਿਤ ਨ ਨਿਤ ਰਹੈ ਜਸ ਨਾਵ ਚੜੈ ਪਵ ਸਾਗਰ ਤਾਰੈ ਧੀਰਜ ਧਾਮ ਬਨਾਏ ਹੈ ਤਨ ਬੁੱਧ ਸੋ ਦੀਪਕ ਜੋ ਉਜਿਆਰੈ ਗਿਆਨਹਿ ਕੀ ਬਢਨੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ ਇਤ ਸ੍ਰੀ ਦਸਮ ਸਕੰਦ ਪੁਰਾਣੇ ਵਿਚਿਤ੍ਰ ਨਾਟਕੇ ਗ੍ਰੰਥੇ ਕ੍ਰਿਸ਼ਨ ਅਵਤਾਰੇ ਧਿਆਏ ਸਮਾਪਤ ਮਸਤ ਸੁਭ ਮਸਤ